ਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸੁਵਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਮੈਂ ਜਾਣਿਆ ਦੁੱਖ ਮੁਝਕੂ ਫਰੀਦਾ ਕਹਿੰਦਾ ਅਖੇ ਮੈਂ ਜਾਣਿਆ ਮੈਂ ਤਾਂ ਜਾਣਦਾ ਸੀ ਇਹ ਸਾਰਾ ਦੁੱਖ ਮੈਨੂੰ ਹੀ ਆ ਪਰ ਦੁਖੀ ਸੁਵਾਇਆ ਜੱਗ ਦੁੱਖ ਸੁਵਾਇਆ ਜੱਗ ਆਹੋ ਦੁੱਖ ਕਹਿੰਦਾ ਹੋਏ ਸਾਰੇ ਜੱਗ ਨੂੰ ਦੁੱਖ ਲੱਗਿਆ ਹੋਇਆ ਇਹ ਦੁੱਖ ਦਾ ਸਾਰੇ ਜੱਗ ਨੂੰ ਹੀ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਉੱਚੇ ਚੜ ਕੇ ਜਦ ਦੇਖਿਆ ਉੱਚੀ ਅਵਸਥਾ 'ਚ ਜਦ ਦੇਖਿਆ ਧਿਆਨ ਨਾਲ ਤਾਂ ਘਰ ਘਰ ਇਹ ਆਗ ਤਾਂ ਸਾਰਿਆਂ ਦੇ ਵਿੱਚ ਇਹ ਅੱਗ ਸਾਰਿਆਂ ਦੇ ਵਿੱਚ ਇਹ ਤ੍ਰਿਸ਼ਨਾ ਦੀ ਅੱਗ ਹੈ ਈਰਖਾ ਦੀ ਅੱਗ ਸਾਰਿਆਂ 'ਚ ਹੈ ਇਹ ਈਰਖਾ ਦੀ ਅੱਗ ਸਾਰਿਆਂ 'ਚ ਹੀ ਹੈ ਹਾਂਜੀ